ਕੁਫਰਗੜ ਦਾ ਝੂਠ 6ਵੀਂ ਕਿਤਾਬ ਦੇ ਪੰਨਾ 80 ਤੇ ਇੰਜ ਲਿਖਦਾ ਹੈ ਮਸਤੂਆਣੇ ਗੁਰਦੁਆਰੇ ਉੱਪਰ ਲਿਖਿਆ ਹੈ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਦੇਖੋ ਇਹ ਤਾਂ ਗੁਰੂ ਦੇ ਸ਼ਰੀਕ ਰੱਬ ਵੀ ਆਪ ਹੀ ਬਣ ਗਏ ਦੱਸ ਤਾਂ ਸਹੀ ਕਿਹੜੇ ਰੱਬ ਨੂੰ ਮੰਨਦੇ ਨੇ ਇਹ ਉੱਤਰ ਗੁਰਬਾਣੀ ਦੀ ਇਹ ਤੁਕ ਮਸਤੂਆਣਾ ਗੁਰਦੁਆਰੇ ਦੀ ਦਰਸ਼ਨੀ ਡਿਉੜੀ ਉੱਪਰ ਲਿਖੀ ਹੋਈ ਹੈ ਜੇ ਇਹ ਤੁਕ ਸੰਤ ਜੀ ਦੇ ਮੰਜੇ ਤੇ ਉਹਨਾਂ ਦੀ ਲੱਗੀ ਮਸ਼ਹਿਰੀ ਉੱਪਰ ਜਾਂ ਸੰਤਾਂ ਦੇ ਕਿਸੇ ਬਸਤਰ ਉੱਪਰ ਲਿਖਣ ਲਿਖੀ ਹੁੰਦੀ ਤਾਂ ਫਿਰ ਸਬਰਾ ਦੀ ਸ਼ਿਕਾਇਤ ਜਾਇਜ਼ ਸੀ ਦੇਸ਼ ਦੇ ਅਣਗਿਣਤ ਗੁਰਦੁਆਰਿਆਂ ਉੱਪਰ ਇਹ ਤੁਕ ਲਿਖੀ ਹੋਈ ਹੈ ਅਨੇਕਾਂ ਸਥਾਨਾਂ ਤੇ ਲਿਖਿਆ ਹੁੰਦਾ ਹੈ ਸੱਚਖੰਡ ਵਸੈ ਨਿਰੰਕਾਰ ਇਸੇ ਤਰ੍ਹਾਂ ਜੇ ਇਹ ਤੁਕ ਮਸਤੂਆਣਾ ਦੇ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਓੜੀ ਉੱਪਰ ਲਿਖੀ ਹੈ ਅਤੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਫਿਰ ਸਭਰਾ ਨੂੰ ਕਿਉਂ ਹੋਲ ਪੈਂਦੇ ਹਨ ਜਦ ਕਿ ਆਪ ਇਹ ਕਿਸੇ ਰੱਬ ਨੂੰ ਨਹੀਂ ਮੰਨਦਾ ਇਹ ਕੇਵਲ ਵਿਗਿਆਨ ਅਤੇ ਵਿਗਿਆਨੀ ਨੂੰ ਮੰਨਦਾ ਹੈ ਜੋ ਕੰਮ ਰੱਬ ਨਹੀਂ ਕਰ ਸਕਦਾ ਆਪਣੇ ਭਗਤਾਂ ਦੀ ਸਹਾਇਤਾ ਇਹ ਵਿਗਿਆਨੀ ਕੋਲੋਂ ਕਰਵਾਉਂਦਾ ਹੈ ਦੱਸੋ ਫਿਰ ਇਹ ਕਿਹੜੇ ਰੱਬ ਨੂੰ ਮੰਨਦਾ ਹੈ ਨਿਰਾ ਝੂਠ ਪਾਖੰਡ ਅਤੇ ਕੁਫਰ ਹੈ ਅੱਗੇ ਪੰਨਾ 7 ਤੇ ਲਿਖਦਾ ਹੈ ਚੇਤੇ ਰਹੇ 1911 ਵਿੱਚ ਮਸਤੂਆਣੇ ਦੇ ਇੱਕ ਸੰਤ ਨੂੰ ਆਪ ਸੰਤ ਦੀ ਪਦਵੀ ਜਾਰਜ ਪੰਚਮ ਨੇ ਦਿੱਤੀ ਸੀ ਇਸ ਬਦਲੇ ਸੰਤ ਨੇ ਅਰਦਾਸ ਕੀਤੀ ਕਿ ਅੰਗਰੇਜ਼ੀ ਅੰਗਰੇਜ਼ਾਂ ਦਾ ਰਾਜ ਭਾਗ ਅਟਲ ਰਹੇ ਉੱਤਰ ਇਸ ਗੱਲ ਦੀ ਪੁਸ਼ਟੀ ਲਈ ਕੋਈ ਸਬੂਤ ਇਸ ਨੇ ਨਹੀਂ ਦਿੱਤਾ ਕਿ ਇਸ ਨੇ ਕਿਸ ਕਿਤਾਬ ਵਿੱਚ ਪੜ੍ਹੀ ਹੈ ਜਾਂ ਹੋਰ ਕੋਈ ਸਰੋਤ ਨਹੀਂ ਦਿੱਤਾ ਇਸ ਲਈ ਅਸੀਂ ਕਹਾਂਗੇ ਕਿ ਕੁਫਰਗੜ ਦਾ ਨਿਰਾ ਕੁਫਰ ਹੈ ਇਸ ਬਾਰੇ ਸਹੀ ਤੱਥ ਇਸ ਤਰ੍ਹਾਂ ਹੈ 1911 ਵਿੱਚ ਜਾਰਜ ਪੰਚਮ ਹਿੰਦੁਸਤਾਨ ਆਇਆ ਭਾਵੇਂ ਉਸ ਦੀ ਤਾਜਪੋਸ਼ੀ ਇੰਗਲੈਂਡ ਵਿੱਚ ਹੋ ਗਈ ਦੇਸ਼ ਗੁਲਾਮ ਹੋਣ ਕਰਕੇ ਆਪਣੀ ਬਸਤੀ ਜਾਣ ਉਹ ਹਿੰਦੁਸਤਾਨ ਆਇਆ ਦੇਸ਼ ਦੇ ਸਾਰੇ ਰਾਜੇ ਮਹਾਰਾਜੇ ਉਸ ਦੀ ਆਮਦ ਲਈ ਦਿੱਲੀ ਪਹੁੰਚ ਗਏ ਮਹਾਰਾਜਾ ਭੁਪਿੰਦਰ ਸਿੰਘ ਦੀ ਪ੍ਰੇਰਣਾ ਸਦਕਾ ਸੰਤ ਜੀ ਵੀ ਦਿੱਲੀ ਪਹੁੰਚ ਗਏ ਸਾਰੇ ਸਿੱਖ ਰਾਜਿਆਂ ਨੇ ਵਿਚਾਰਿਆ ਕਿ ਕੁਦਰਤੀ ਸਾਰੇ ਇਕੱਠੇ ਹੋਏ ਹਾਂ ਇਸ ਲਈ ਕਿਉਂ ਨਾ ਦਿੱਲੀ ਵਾਸੀਆਂ ਤੇ ਦੇਸ਼ ਦੇ ਹੋਰ ਦੇਸੀ ਰਾਜਿਆਂ ਨੂੰ ਖਾਲਸਾਈ ਜਲਾਉ ਦਾ ਨਜ਼ਾਰਾ ਦਿਖਾਇਆ ਜਾਵੇ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਹਾਥੀ ਉੱਪਰ ਸਜਾ ਕੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਸੀਸਗੰਜ ਸਾਹਿਬ ਤੱਕ ਜਲੂਸ ਨਗਰ ਕੀਰਤਨ ਦਾ ਪ੍ਰੋਗਰਾਮ ਬਣਾਇਆ ਗਿਆ ਸੰਤ ਜੀ ਗੁਰੂ ਮਹਾਰਾਜ ਦੀ ਤਾਬਿਆ ਚੌਰ ਦੀ ਸੇਵਾ ਕਰਨ ਲੱਗੇ ਸਾਰੀਆਂ ਸਿੱਖ ਰਿਆਸਤਾਂ ਦੇ ਫੌਜੀ ਦਸਤੇ ਘੋੜਸਵਾਰ ਮਿਲਟਰੀ ਬੈਂਡ ਅਤੇ ਸ਼ਬਦ ਕੀਰਤਨੀ ਜਥਿਆਂ ਨੇ ਉਹ ਨਜ਼ਾਰਾ ਵੱਜਾ ਕਿ ਦਿੱਲੀ ਵਾਸੀ ਅਸ਼ ਅਸ਼ ਕਰ ਉਠੇ ਜਾਰਜ ਪੰਚਮ ਨੂੰ ਇਸ ਗੱਲ ਦੀ ਭਿਣਕ ਪਈ ਉਹ ਲਾਲ ਕਿਲੇ ਜਲੂਸ ਦੇ ਸਵਾਗਤ ਲਈ ਆ ਗਿਆ ਜਦ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਕੋਲ ਪੁੱਜਾ ਤਾਂ ਮਹਾਰਾਜਾ ਭੁਪਿੰਦਰ ਸਿੰਘ ਨੇ ਸੰਤ ਅਤਰ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਇੱਕ ਸ਼ਬਦ ਆਪ ਇਹ ਆਪ ਪੜਨ ਉਹਨਾਂ ਦਿਨਾਂ ਵਿੱਚ ਲਾਊਡ ਸਪੀਕਰ ਤਾਂ ਆਮ ਹੁੰਦੇ ਨਹੀਂ ਸਨ ਅਤੇ ਨਾ ਹੀ ਸ਼ਹਿਰਾਂ ਵਿੱਚ ਹੁਣ ਵਾਂਗ ਸ਼ੋਰ ਸ਼ਰਾਬਾ ਹੁੰਦਾ ਸੀ ਸੋ ਸੰਤ ਜੀ ਨੇ ਪੂਰਾ ਤਾਣ ਲਾ ਕੇ ਸ਼ਬਦ ਪੜਿਆ ਕੋ ਹਰ ਸਮਾਨ ਨਹੀਂ ਰਾਜਾ ਏ ਭੂਪਤ ਸਬਦਿ ਵਿਚਾਰ ਕੇ ਝੂਠੇ ਕਰਤ ਦਿਵਾਜਾ ਰਹਾਉ ਤੇਰੋ ਜਨ ਹੋਏ ਸੋਏ ਕਤ ਡੋਲੇ ਤੀਨ ਭਵਨ ਪਰ ਛਾਜਾ ਹਾਥ ਪਸਾਰ ਸਕੈ ਕੋ ਜਨ ਕਉ ਬੋਲ ਸਕੈ ਨਾ ਅੰਦਾਜ਼ਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ਕਹਿ ਕਬੀਰ ਸੰਸਾਰ ਭ੍ਰਮ ਚੂਕੋ ਤਰੂ ਪ੍ਰਹਿਲਾਦ ਨਿਵਾਜਾ ਇੱਕ ਪਾਸੇ ਸੰਤ ਜੀ ਦਾ ਉੱਚਾ ਬੋਲ ਦੂਸਰੇ ਪਾਸੇ ਸਾਰੀ ਸੰਗਤ ਸਾਰਾ ਇਲਾਕਾ ਗੂੰਜ ਉਠਿਆ ਜਦ ਜਲੂਸ ਲਾਲ ਕਿਲੇ ਪਹੁੰਚਾ ਤਾਂ ਜਾਰਜ ਪੰਚਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਮਾਇਆ ਦੀ ਥੈਲੀ ਨਜ਼ਰ ਭੇਟ ਕੀਤੀ ਫਿਰ ਮਹਾਰਾਜਾ ਭਵਿੰਦਰ ਸਿੰਘ ਨੂੰ ਪੁੱਛਣ ਲੱਗਾ ਕਿ ਚੌਰ ਦੀ ਸੇਵਾ ਕਰਨ ਵਾਲਾ ਕੌਣ ਹੈ ਸਾਡੇ ਨਾਲ ਮੁਲਾਕਾਤ ਕਰਵਾਓ ਜਾਰਜ ਪੰਚਮ ਨਾਲ ਈਸਾਈਆਂ ਦਾ ਆਰਚ ਬਿਸ਼ਪ ਵੀ ਸੀ ਮਹਾਰਾਜਾ ਭਵਿੰਦਰ ਸਿੰਘ ਦੇ ਕਹਿਣ ਤੇ ਸੰਤ ਜੀ ਹੇਠਾਂ ਆਏ ਅਤੇ ਜਾਰਜ ਪੰਚਮ ਅਤੇ ਆਰਚ ਬਿਸ਼ਪ ਨਾਲ ਹੱਥ ਮਿਲਾਇਆ ਹੱਥ ਮਿਲਾਉਂਦੇ ਸਾਰ ਦੋਨਾਂ ਦੇ ਸਰੀਰ ਵਿੱਚ ਕਰੰਟ ਵਾਂਗ ਬਿਜਲੀ ਫਿਰ ਗਈ ਅਤੇ ਆਰਚ ਬਿਸ਼ਪ ਜਾਰਜ ਪੰਚਮ ਨੂੰ ਕਹਿਣ ਲੱਗਾ ਕਿ ਜੇ ਅਜਿਹਾ ਇੱਕ ਵਿਅਕਤੀ ਈਸਾਈਆਂ ਵਿੱਚ ਹੋਵੇ ਅਸੀਂ ਸਾਰੀ ਦੁਨੀਆ ਨੂੰ ਈਸਾਈ ਬਣਾ ਦਈਏ ਸੰਤ ਜੀ ਦੀ ਇਸ ਵੇਲੇ ਉਮਰ 45 ਸਾਲ ਸੀ ਅਤੇ ਸਾਰੇ ਸਿੱਖ ਜਗਤ ਵਿੱਚ ਇੱਕ ਸਤਕਾਰਤ ਹਸਤੀ ਸਨ ਸਾਰੇ ਸਿੱਖ ਰਾਜੇ ਅਤੇ ਸਿੱਖ ਜਥੇਬੰਦੀਆਂ ਇਹਨਾਂ ਦਾ ਸਤਕਾਰ ਕਰਦੀਆਂ ਸਨ ਕੋਈ ਹਰ ਸਮਾਨ ਨਹੀਂ ਰਾਜਾ ਕਹਿਣ ਵਾਲੇ ਕਦੇ ਝੂਠੇ ਰਾਜਿਆਂ ਲਈ ਅਰਦਾਸ ਕਰੇਗਾ ਕਾਮਰੇਡ ਸਭਰਾ ਦਾ ਦੂਸ਼ਣ ਨਿਰਮੂਲ ਹੈ ਕਿਉਂਕਿ ਗੁਰੂ ਦੇ ਪਿਆਰਿਆਂ ਲਈ ਘਿਰਣਾ ਇਸ ਦੀ ਰਗ ਰਗ ਵਿੱਚ ਭਰੀ ਹੋਈ ਹੈ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਬਾਬਾ ਜੀ ਦਾ ਜਨਮ 1826 ਵਿੱਚ ਪਿਤਾ ਕਿਰਪਾ ਸਿੰਘ ਅਤੇ ਮਾਤਾ ਸੂਬਾ ਦੇਵੀ ਦੀ ਕੁੱਖੋਂ ਪਿੰਡ ਕਾਜੀਆਂ ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਵਿੱਚ ਹੋਇਆ ਮੁੱਢਲੀ ਵਿਦਿਆ ਪਿੰਡ ਦੇ ਗ੍ਰੰਥੀ ਸਿੰਘ ਤੋਂ ਲਈ 15 ਸਾਲ ਦੀ ਉਮਰ ਵਿੱਚ ਬਾਬਾ ਰਾਮ ਸਿੰਘ ਵਿਰਕਤ ਤੋਂ ਪ੍ਰੇਰਿਤ ਹੋ ਕੇ ਅੰਮ੍ਰਿਤ ਛਕਿਆ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋਏ ਖਾਲਸਾ ਰਾਜ ਦੀ ਸਮਾਪਤੀ ਪਿੱਛੋਂ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਅੰਗਰੇਜ਼ੀ ਫੌਜ ਵਿੱਚ ਭਰਤੀ ਹੋ ਗਏ ਗੁਰੂ ਕੇ ਪਿਆਰਿਆਂ ਦੀ ਸੰਗਤ ਤੇ ਨਾਮ ਦੀ ਕਮਾਈ ਸਦਕਾ ਸੰਤ ਸਿਪਾਹੀ ਵਾਲੇ ਸਾਰੇ ਗੁਣ ਬਾਬਾ ਜੀ ਵਿੱਚ ਪ੍ਰਵੇਸ਼ ਕਰ ਗਏ 1857 ਦੇ ਗਦਰ ਵੇਲੇ ਬਾਬਾ ਜੀ ਦੀ ਪਲਟਨ ਦਿੱਲੀ ਵਿੱਚ ਸੀ ਬਗਾਵਤ ਨੂੰ ਪੂਰੀ ਤਰ੍ਹਾਂ ਦਬਾਉਣ ਲਈ ਅੰਗਰੇਜ਼ਾਂ ਨੇ ਬਹੁਤ ਜ਼ੁਲਮ ਢਾਹੇ ਇੱਕ ਅੰਦਾਜ਼ੇ ਨਾਲ ਤਕਰੀਬਨ 27000 ਬੰਦਿਆਂ ਨੂੰ ਫਾਂਸੀ ਲਗਾਇਆ ਗਿਆ ਜਦ ਪੂਰਨ ਤੌਰ 'ਤੇ ਅੰਗਰੇਜ਼ ਦਿੱਲੀ 'ਤੇ ਕਾਬਜ਼ ਹੋ ਗਏ ਤਾਂ ਆਪਣੇ ਫੌਜੀਆਂ ਨੂੰ ਖੁਸ਼ ਕਰਨ ਲਈ ਇੱਕ ਦਿਨ ਦੀ ਖੁੱਲੀ ਲੁੱਟ ਦਾ ਬਿਗਲ ਵਜਾ ਦਿੱਤਾ ਜਿੱਥੇ ਬਾਕੀ ਕੀ ਦੇਸੀ ਕੀ ਗੋਰੇ ਫੋਰੀ ਗੋਰੇ ਫੌਜੀ ਖਰਮਸਤੀ ਕਰ ਖਰਮਸਤੀ ਵਿੱਚ ਆ ਕੇ ਧਨ ਤੇ ਜੋਬਨ ਲੁੱਟ ਰਹੇ ਸੀ ਬਾਬਾ ਕਰਮ ਸਿੰਘ ਆਪਣੇ ਸਾਥੀ ਲਾਲ ਸਿੰਘ ਨਾਲ ਰਲ ਕੇ ਨਿਮਾਣਿਆਂ ਨਿਤਾਣਿਆਂ ਦੀ ਮਦਦ ਕਰ ਰਹੇ ਸੀ freedom struggle of India and Sikhs in India ਭਾਗ ਪਹਿਲਾ ਦੀ ਲਿਖਤ ਪ੍ਰਿੰਸੀਪਲ ਗੁਰਦਿਆਲ ਸਿੰਘ ਪ੍ਰਕਾਸ਼ਕ ਮਹਿੰਦਰਾ ਬੁੱਕਸ ਲੁਧਿਆਣਾ ਛਾਪ ਕੇ 1991 ਪੰਨਾ 163 ਤੋਂ 180 ਤੱਕ ਇਸ ਤਰ੍ਹਾਂ ਵਰਣਨ ਕੀਤਾ ਹੈ ਗਲੀਆਂ ਮੁਹੱਲਿਆਂ ਵਿੱਚੋਂ ਕੱਢ ਕੇ ਦੀਨ ਦੁਖੀਆਂ ਨੂੰ ਮੰਦਰਾਂ ਮਸਜਿਦਾਂ ਅਤੇ ਗੁਰਦੁਆਰਿਆਂ ਵਿੱਚ ਪਹੁੰਚਾਇਆ ਸਾਥੀ ਮਿਹਣੇ ਮਾਰਦੇ ਸੀ ਕਿ ਲੁੱਟ ਤੋਂ ਬਗੈਰ ਖਾਲੀ ਹੱਥ ਪਿੰਡ ਜਾਵੋਗੇ ਦੁਨੀਆ ਕੀ ਕਹੇਗੀ ਇੱਕ ਮੁਹੱਲੇ ਵਿੱਚ ਇੱਕ ਬਿਰਧ ਮਾਤਾ ਹਿੰਦੂ ਮਾਤਾ ਚੀਕ ਰਹੀ ਸੀ ਕਿ ਮੇਰੇ ਬੱਚੇ ਨੂੰ ਬਚਾਓ ਕਿਉਂਕਿ ਲੁਟੇਰਿਆਂ ਨੇ ਮਕਾਨ ਨੂੰ ਅੱਗ ਲਗਾ ਦਿੱਤੀ ਅਤੇ ਲੜਕਾ ਚੁਬਾਰੇ ਵਿੱਚ ਸੀ ਬਾਬਾ ਜੀ ਨੇ ਲੱਕੜੀ ਦੀ ਪੌੜੀ ਲਾ ਕੇ ਚੁਬਾਰੇ ਵਿੱਚੋਂ ਲੜਕਾ ਤੇ ਕੀਮਤੀ ਸਮਾਨ ਕੱਢ ਲਿਆ ਤੇ ਮਾਤਾ ਜੀ ਦੇ ਹਵਾਲੇ ਕਰ ਦਿੱਤਾ ਦੂਸਰੇ ਮਹੱਲੇ ਵਿੱਚ ਦੇਖਿਆ ਕਿ ਦੋ ਗਊਆਂ ਅੱਗ ਦੀ ਲਪੇਟ ਵਿੱਚ ਸਨ ਉਹਨਾਂ ਨੂੰ ਕੱਢਿਆ ਅਗਲੇ ਮਹੱਲੇ ਵਿੱਚ ਇੱਕ ਸਾਧੂ ਜੋ ਉੱਠ ਬੈਠ ਨਹੀਂ ਸਕਦਾ ਸੀ ਚਾਰਪਾਈ ਤੇ ਪਿਆ ਸੀ ਅਤੇ ਘਰ ਨੂੰ ਅੱਗ ਲੱਗੀ ਹੋਈ ਸੀ ਇਸ ਨੂੰ ਚਾਰ ਪਾਈ ਸਣੇ ਚੁੱਕ ਕੇ ਕਮੰਦਰ ਵਿੱਚ ਪਹੁੰਚਾਇਆ ਸਭ ਤੋਂ ਅਖੀਰਲੀ ਗੱਲ ਬੜੀ ਰੋਚਕ ਅਤੇ ਰੌਂਗਟੇ ਖੜੇ ਕਰ ਦੇਣ ਵਾਲੀ ਹੈ ਜਿਸ ਨੂੰ ਅੱਡ ਤਰੀਕੇ ਨਾਲ ਬਿਆਨਿਆ ਗਿਆ ਹੈ ਜੋ ਸਾਨੂੰ ਪਤਾ ਹੈ ਉਸ ਅਨੁਸਾਰ ਬਾਬਾ ਜੀ ਇੱਕ ਸੈਯਦਾਂ ਦੇ ਮੁਹੱਲੇ ਚਲੇ ਗਏ ਜੋ ਬੜੇ ਅਮੀਰ ਸਨ ਅਤੇ ਘਰ ਦੇ ਸਾਰੇ ਆਦਮੀ ਡਰਦੇ ਮਾਰੇ ਘਰ ਛੱਡ ਕੇ ਚਲੇ ਗਏ ਸਨ ਕੇਵਲ ਔਰਤਾਂ ਹੀ ਹਵੇਲੀ ਵਿੱਚ ਸਨ ਬਾਬਾ ਜੀ ਇਸ ਹਵੇਲੀ ਸਾਹਮਣੇ ਬੰਦੂਕ ਲੈ ਕੇ ਖੜ ਗਏ ਇੱਕ ਬਿਰਧ ਮਾਤਾ ਅੰਦਰੋਂ ਆਈ ਅਤੇ ਬੜੀ ਅਧੀਨਗੀ ਨਾਲ ਹੱਥ ਜੋੜ ਕੇ ਕਹਿਣ ਲੱਗੀ ਸਰਦਾਰ ਜੀ ਜੋ ਮੰਗੋ ਸੋ ਦੇਵਾਂਗੀ ਅਤੇ ਇਨਾ ਦੇਵਾਂਗੀ ਕਿ ਤੁਹਾਡੇ ਤੋਂ ਮੁੱਕਣਾ ਨਹੀਂ ਪਰ ਸਾਡੀ ਇੱਜ਼ਤ ਨੂੰ ਕੋਈ ਹੱਥ ਨਾ ਪਾਵੇ ਬਾਬਾ ਜੀ ਨੇ ਬੜੇ ਪ੍ਰੇਮ ਨਾਲ ਕਿਹਾ ਮਾਤਾ ਜੀ ਫਿਕਰ ਨਾ ਕਰੋ ਜਦ ਤੱਕ ਮੈਂ ਇੱਥੇ ਹਾਂ ਤੁਹਾਡਾ ਕੋਈ ਕੁਝ ਨਹੀਂ ਵਿਗਾੜੇਗਾ ਬੰਦੂਕ ਲੈ ਕੇ ਬਾਬਾ ਜੀ ਹਵੇਲੀ ਅੱਗੇ ਖੜ ਗਏ ਜੋ ਵੀ ਲਟੇਰਾ ਆਵੇ ਉਸ ਨੂੰ ਕਹਿਣ ਲੱਗੇ ਕਿ ਇਹ ਘਰ ਮੇਰਾ ਹੈ ਅਤੇ ਵੱਡੇ ਸਾਹਿਬ ਦਾ ਹੁਕਮ ਹੈ ਕੋਈ ਇੱਥੇ ਨਾ ਆਵੇ ਸ਼ਾਮ ਨੂੰ ਜਦ ਲੁੱਟ ਬੰਦ ਹੋ ਗਈ ਅਤੇ ਅਮਨ ਚੈਨ ਹੋ ਗਿਆ ਬਿਰਧ ਮਾਈ ਨੇ ਹਵੇਲੀ ਦਾ ਬੂਹਾ ਖੋਲ੍ਹਿਆ ਅਤੇ ਅੰਦਰ ਬੁਲਾਇਆ। ਅੰਦਰੋਂ ਇੱਕ ਡੱਬਾ ਲਿਆਈ ਜਿਸ ਵਿੱਚ ਕੀਮਤੀ ਹੀਰੇ ਅਤੇ ਮੋਤੀ ਸਨ। ਕਰਮ ਸਿੰਘ ਅੱਗੇ ਰੱਖ ਦਿੱਤਾ ਅਤੇ ਨਾਲ ਹੀ ਕਿਹਾ, "ਜਿੰਨੇ ਚਾਹੀਦੇ ਹਨ, ਚੱਕ ਲੈ।" ਬਾਬਾ ਜੀ ਕਹਿਣ ਲੱਗੇ, "ਮਾਤਾ ਜੀ, ਅਸੀਂ ਆਪਣਾ ਵਚਨ ਨਿਭਾ ਦਿੱਤਾ ਹੈ। ਤੁਸੀਂ ਆਪਣਾ ਵਚਨ ਪੂਰਾ ਕਰੋ।" ਮਾਈ ਹੈਰਾਨ ਹੋ ਕੇ ਕਹਿਣ ਲੱਗੀ, "ਮੇਰੇ ਕੋਲ ਜੋ ਹੈ, ਮੈਂ ਸਭ ਤੇਰੇ ਅੱਗੇ ਰੱਖ ਦਿੱਤਾ ਹੈ। ਜੇ ਇਹ ਥੋੜਾ ਹੈ, 10 ਹੋਰ ਦੇ ਦਿੰਦੀ ਹਾਂ।" ਬਾਬਾ ਜੀ ਕਹਿਣ ਲੱਗੇ, "ਮਾਤਾ ਜੀ, ਆਪਣਾ ਬਚਨ ਯਾਦ ਕਰੋ ਤੁਸੀਂ ਕਿਹਾ ਸੀ ਕਿ ਇਹਨਾਂ ਦੇਵਾਂਗੀ ਕਦੇ ਮੁੱਕੇਗਾ ਨਹੀਂ ਤੇ ਜੋ ਤੁਸੀਂ ਦੇ ਰਹੇ ਹੋ ਇਹ ਅਮੁੱਕ ਨਹੀਂ ਮੈਥੋਂ ਖੋ ਸਕਦਾ ਹੈ ਸਾਥੀ ਖੋ ਸਕਦੇ ਹਨ ਚੋਰ ਜਾ ਸਕਦੇ ਹਨ ਇਹ ਸਾਥ ਨਿਭਣ ਵਾਲਾ ਨਹੀਂ ਤੂੰ ਆਪਣਾ ਬਚਨ ਪੂਰਾ ਕਰ ਮਾਈ ਰੱਬੀ ਭੈ ਵਾਲੀ ਜਗਿਆਸੂ ਸੀ ਅਤੇ ਪਰਮਾਰਥ ਦੀ ਭੇਤੀ ਸੀ ਸਮਝ ਗਈ ਅਤੇ ਕਹਿਣ ਲੱਗੀ ਮੇਰੇ ਨਾਲ ਆ ਜਾ ਜਿੱਥੇ ਉਹ ਨਮਾਜ਼ ਅਦਾ ਕਰਦੀ ਸੀ ਉੱਥੇ ਲਿਆ ਕੇ ਕਿਹਾ ਕਿ ਝੋਲੀ ਅੱਡ ਮਾਈ ਨੇ ਗੋਡਿਆਂ ਭਾਰ ਹੋ ਕੇ ਦੋਨੋਂ ਹੱਥ ਚੱਕ ਕੇ ਯਾ ਖੁਦਾਵੰਦ ਕਰੀਮ ਪਾਕ ਅੱਲਾ ਜਿਸ ਤਰ੍ਹਾਂ ਇਸ ਨੇ ਸਾਡੀ ਇੱਜ਼ਤ ਰੱਖੀ ਹੈ ਇਸੇ ਤਰ੍ਹਾਂ ਦਰਗਾਹ ਵਿੱਚ ਇਸ ਦੀ ਇੱਜ਼ਤ ਰੱਖੀ ਕੁਝ ਦੇਰੀ ਲਈ ਕਰਮ ਸਿੰਘ ਤੇ ਮਾਈ ਵਿਸਮਾਦੀ ਰੰਗ ਵਿੱਚ ਚਲੇ ਗਏ ਇੰਨੇ ਨੂੰ ਘਰ ਦੇ ਮਰਦ ਵੀ ਘਰ ਵਾਪਸ ਆ ਗਏ ਹਵੇਲੀ ਦਾ ਬੂਹਾ ਖੁੱਲਾ ਦੇਖ ਕੇ ਸਿੱਖ ਸਿਪਾਹੀ ਨੂੰ ਦੇਖ ਕੇ ਪਹਿਲਾਂ ਘਬਰਾਏ ਪਰ ਜਦ ਅਸਲੀਅਤ ਦਾ ਪਤਾ ਲੱਗਾ ਤਾਂ ਫਰਿਸ਼ਤੇ ਵਾਲੇ ਸਤਕਾਰ ਨਾਲ ਬਾਬਾ ਕਰਮ ਸਿੰਘ ਜੀ ਨੂੰ ਵਿਦਾ ਕੀਤਾ ਗਦਰ ਤੋਂ ਪਿੱਛੋਂ ਬਾਬਾ ਜੀ ਦੀ ਪਲਟਨ ਹੋਤੀ ਮਰਦਾਨ ਆ ਗਈ ਅਤੇ ਬਾਬਾ ਜੀ ਨੌਕਰੀ ਦੇ ਨਾਲ ਨਾਲ ਪ੍ਰਭੂ ਭਗਤੀ ਵਿੱਚ ਲੀਨ ਹੁੰਦੇ ਗਏ ਜਦ ਇੱਕ ਦਿਨ ਇਹ ਘਟਨਾ ਵਾਪਰੀ ਕਿ ਬਾਬਾ ਜੀ ਡਿਊਟੀ ਤੇ ਨਾ ਜਾ ਸਕੇ ਅਤੇ ਭਗਤੀ ਵਿੱਚ ਲੀਨ ਰਹੇ ਅਤੇ ਗੈਬੀ ਰੂਹ ਕਰਮ ਸਿੰਘ ਦਾ ਰੂਪ ਧਾਰ ਕੇ ਡਿਊਟੀ ਕਰਦੀ ਰਹੀ ਜਿਸ ਦਾ ਅਗਲੇ ਦਿਨ ਬਾਬਾ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਹਮੇਸ਼ਾ ਲਈ ਝੂਠੀ ਸਰਕਾਰ ਦੀ ਨੌਕਰੀ ਤਿਆਗ ਕੇ ਸੱਚੀ ਸਰਕਾਰੀ ਨੌਕਰੀ ਦਾ ਮਨ ਬਣਾ ਲਿਆ ਅੰਗਰੇਜ਼ ਅਫਸਰ ਦੇ ਪੂਰਾ ਜ਼ੋਰ ਲਾਉਣ ਤੇ ਵੀ ਬਾਬਾ ਜੀ ਆਪਣੀ ਗੱਲ ਤੇ ਦ੍ਰਿੜ ਰਹੇ ਅਤੇ ਉੱਥੇ ਹੀ ਦਰਿਆ ਦੇ ਕੰਢੇ ਤੇ ਭਗਤੀ ਮਾਰਗ ਵਿੱਚ ਜੁਟ ਗਏ ਇਸ ਇਲਾਕੇ ਦੇ ਸਾਰੇ ਖੁੰਖਾਰ ਪਠਾਨ ਜੋ ਬਾਬਾ ਇਸ ਇਲਾਕੇ ਦੇ ਸਾਰੇ ਖੁੰਖਾਰ ਪਠਾਨ ਜੋ ਬੰਦਾ ਮਾਰਨ ਲਈ 1 ਮਿੰਟ ਲਾਉਂਦੇ ਸਨ ਬਾਬਾ ਕਰਮ ਸਿੰਘ ਜੀ ਦੇ ਇਸ਼ਾਰਿਆਂ ਤੇ ਨੱਚਦੇ ਸਨ ਚਿੱਟੇ ਦਿਨ ਵਾਂਗ ਸਭ ਦੇ ਸਾਹਮਣੇ ਵਾਪਰੀ ਇਸ ਘਟਨਾ ਨੂੰ ਕਾਮਰੇਡ ਸਬਰਾ ਇੱਕ ਮਨ ਘੜੰਤ ਕਹਾਣੀ ਦੱਸਦਾ ਹੈ ਜਿਹੜੇ ਬੰਦੇ ਰੱਬ ਨੂੰ ਟੱਬ ਕਹਿਣ ਅਤੇ ਵਿਗਿਆਨ ਦੇ ਵਹਿਣ ਵਿੱਚ ਰੁੜੇ ਹੋਣ ਉਹ ਹੋਰ ਕਹਿ ਵੀ ਕੀ ਸਕਦੇ ਹਨ ਜਿਸ ਮਹਾਪੁਰਸ਼ ਨੇ ਖੁੱਲੀ ਲੁੱਟ ਵੇਲੇ ਇੱਕ ਪੈਸਾ ਨਾ ਲੁੱਟਿਆ ਉਹ ਹਰਾਮ ਦਾ ਸਰਕਾਰੀ ਪੈਸਾ ਕਬੂਲ ਕਰੇਗਾ ਸਭਰਾ ਲਿਖਦਾ ਹੈ ਕਿ ਨੌਕਰੀ 'ਚ ਹਟਣ ਪਿੱਛੋਂ ਵੀ ਤਨਖਾਹ ਇਹਨਾਂ ਦੇ ਘਰ ਪਹੁੰਚਦੀ ਰਹੀ ਨਿਰਾ ਕਫਰ ਹੈ ਇਸ ਘਟਨਾ ਪਿੱਛੋਂ ਬਾਬਾ ਜੀ ਦੇ ਬਾਬਾ ਜੀ ਨੇ ਘਰ ਨਾਲੋਂ ਨਾਤਾ ਤੋੜ ਕੇ ਪਰਮੇਸ਼ਰ ਨਾਲ ਸੱਚਾ ਰਿਸ਼ਤਾ ਜੋੜ ਲਿਆ ਦੁਖੀਆਂ ਦਾ ਦਰਦ ਵੰਡਾਉਣਾ ਟੁੱਟਿਆਂ ਨੂੰ ਪਰਮੇਸ਼ਰ ਨਾਲ ਜੋੜਨਾ ਕੇਵਲ ਇਹੀ ਉਹਨਾਂ ਦੀ ਕਾਰ ਸੀ ਇੱਥੋਂ ਸਾਬਤ ਹੁੰਦਾ ਹੈ ਕਿ ਸਭਰਾ ਨੂੰ ਸੰਤ ਪਦ ਤੋਂ ਅਲਰਜੀ ਹੈ ਅਤੇ ਹਰ ਇੱਕ ਘਟਨਾ ਨੂੰ ਆਪਣੇ ਅੰਦਾਜ਼ ਤੋਰ ਤਰੋੜ ਮਰੋੜ ਕੇ ਪੇਸ਼ ਕਰਨਾ ਇਸ ਦਾ ਜਨਮਸਿੱਧ ਅਧਿਕਾਰ ਹੈ ਕਿਤਾਬ 6ਵੀਂ ਪੰਨਾ 76 ਅੱਗੇ ਲਿਖਦਾ ਹੈ ਆਪਰੇਸ਼ਨ ਬਲੂ ਸਟਾਰ ਸਮੇਂ ਜਿਹੜੇ ਸਿੱਖਾਂ ਨੇ ਸ਼ਹੀਦੀ ਪਾਈ ਉਹਨਾਂ ਵਿੱਚੋਂ ਇੱਕ ਵੀ ਮਿਸ਼ਨਰੀ ਕਾਲਜ ਦਾ ਨਹੀਂ ਸੀ 80% ਦਮਦਮੀ ਟਕਸਾਲ ਦੇ ਬਾਕੀ ਅਖੰਡ ਕੀਰਤਨੀ ਜਥੇ ਦੇ ਸਿੱਖ ਸਟੂਡੈਂਟ ਫੈਡਰੇਸ਼ਨ ਕਾਰ ਸੇਵਾ ਵਾਲੇ ਆਦੀ ਸਨ ਸਭਰਾ ਦੀ ਟਿੱਪਣੀ ਲੇਖਕ ਨੇ ਇੱਥੇ ਜਰਾ ਵੀ ਖਿਆਲ ਨਹੀਂ ਕੀਤਾ ਕਿ ਜਿਹੜੇ ਟਕਸਾਲੀ ਜਥੇ ਇੰਨਾ ਗਿਣੇ ਹਨ ਉਸ ਵਕਤ ਵੀ ਅਤੇ ਅੱਜ ਵੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹਨ ਸਾਡਾ ਵਿਚਾਰ ਸਿਆਣਿਆਂ ਦਾ ਕਥਨ ਹੈ बात वह कीजिए जिसके हों ਸੋ पहलू एक पहलू तो रहे कुछ कहने के लिए ਮਹਿਕਮਾ ਪੁਲਿਸ ਫਿਰ ਕਾਮ ਕਾਮਰੇਡੀ ਪਾ ਜੇ ਗੱਲ ਨੂੰ ਘੁਮਾਏ ਨਾ ਤਾਂ ਹੋਰ ਕੀ ਕਹੇ ਜੇ ਤਾਂ ਸਾਨੂੰ 1978 ਤੋਂ ਨਿਰੰਕਾਰੀ ਕਾਂਡ ਤੋਂ ਲੈ ਕੇ 1992 ਤੱਕ ਇਹਨਾਂ ਦਾ ਕੋਈ ਯੋਗਦਾਨ ਸਿੱਖੀ ਸੰਘਰਸ਼ ਵਿੱਚ ਹੁੰਦਾ ਤਾਂ ਜ਼ਰੂਰ ਲਿਖਦਾ ਇਸ ਲਈ ਗੱਲ ਨੂੰ ਐਸਾ ਘੁਮਾਇਆ ਕਿ ਸਿਰ ਪੈਰ ਹੀ ਨਾ ਲੱਭੇ ਫਿਰ ਇਹਨਾਂ ਆਪਸ ਵਿੱਚ ਖੂਨ ਦੇ ਪਿਆਸਾਂ ਦਾ ਕੋਈ ਸਬੂਤ ਕਿਤੇ ਪਰਚਾ ਦਰਜ ਕਿਤੇ ਕਚਹਿਰੀ ਵਿੱਚ ਮੁਕਦਮਾ ਕੋਈ ਘਟਨਾ ਪੇਸ਼ ਨਹੀਂ ਕੀਤੀ ਬਲਕਿ ਇੱਕ ਮਨ ਘੜੰਤ ਕਹਾਣੀ ਸੰਤ ਜਰਨੈਲ ਸਿੰਘ ਜੀ ਦੀ ਮਾਰਨ ਦੀ ਸਾਜ਼ਿਸ਼ ਲਿਖ ਮਾਰੀ ਅਜਿਹੀਆਂ ਕਹਾਣੀਆਂ ਘੜਨ ਵਿੱਚ ਪੁਲਿਸ ਵਾਲੇ ਕਿੰਨੇ ਚਤਰ ਹਨ ਇਹ ਜਗ ਜ਼ਾਹਰ ਹੈ ਰੋਜ਼ ਅਖਬਾਰਾਂ ਵਿੱਚ ਖਬਰਾਂ ਆਉਂਦੀਆਂ ਹਨ ਕਿ ਕਿਵੇਂ ਫਰਜ਼ੀ ਮੁਕਾਬਲੇ ਬਣੇ ਕਿਸ ਤਰ੍ਹਾਂ ਇਨਾਮ ਲੈਣ ਲਈ ਮੋਢਿਆਂ ਉੱਪਰ ਸਟਾਰ ਲਾਉਣ ਲਈ ਜ਼ੁਲਮ ਢਾਏ ਇਹ ਕੌਣ ਜਾਣਦਾ ਹੈ ਅਤੇ ਇਸ ਵੇਲੇ ਦਾ ਸ਼ਰੀਕ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੇ ਸਭਰਾ ਹੈ ਹੀ ਕੀਤਾ ਹੁਣ ਤੱਕ ਸਭਰਾ ਦੀ ਬੰਦੀ ਨੇ ਹੁਣ ਤੱਕ ਕੇਵਲ ਇੱਕ ਵਾਰੀ ਸ਼੍ਰੋਮਣੀ ਕਮੇਟੀ ਦਾ ਘਰਾਓ ਕਰਨ ਗਏ ਸੀ ਪੱਗਾਂ ਲੁਹਾ ਕੇ ਮੌਰ ਪਣਾ ਕੇ ਮੁੜ ਕੇ ਦੁਬਾਰਾ ਚੁਸਕੇ ਨਹੀਂ ਸਭ ਸੁਸਰੀ ਵਾਂਗ ਸੌਂਗੇ ਗਏ ਇੰਦਰ ਸਿੰਘ ਘੱਗਾ ਨੂੰ ਪਿੱਛੇ ਜਿਹੇ ਦੋ ਕੁ ਬੰਦਿਆਂ ਨੇ ਲੁਧਿਆਣੇ ਪੁੱਛਗਿੱਛ ਕੀਤੀ ਘੱਗਾ ਥਰਥਰ ਕੰਬਣ ਲੱਗ ਪਿਆ ਤੇ ਮਾਫੀ ਮੰਗ ਕੇ ਛੁੱਟਿਆ ਸੀ ਅਖਬਾਰ ਵਾਲੇ ਨੂੰ ਪੈਸੇ ਦੇ ਕੇ ਜਾਨਲੇਵਾ ਹਮਲੇ ਦੀਆਂ ਸਾਰੀਆਂ ਖਬਰਾਂ ਲਵਾ ਦਿੱਤੀਆਂ ਟਕਸਾਲ ਦੀ ਅਖੰਡ ਕੀਰਤਨੀ ਜਥੇ ਦੀ ਕਾਰ ਸੇਵਾ ਵਾਲਿਆਂ ਜਾਂ ਫੈਡਰੇਸ਼ਨ ਦੀ ਕਿੱਥੇ ਲੜਾਈ ਹੋਈ ਕਿੱਥੇ ਪਰਜਾ ਦਰਜ ਹੋਇਆ ਕਿੱਥੇ ਮੁਕਦਮਾ ਚੱਲਿਆ ਜਾਂ ਕਿਹੜੇ ਅਖਬਾਰ 'ਚ ਖਬਰ ਆਈ ਸਭਰਾ ਕੋਲ ਕੋਈ ਹੈ ਸਬੂਤ ਸਭ ਕੁਫਰ ਹੈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀ ਜੋ ਇੱਕ ਦੂਜੇ ਵੱਲ ਤਲਵਾਰਾਂ ਕੱਢੀ ਫਿਰਦੇ ਹਨ ਉਸ ਨੂੰ ਛੁਪਾ ਕੇ ਬਦਨਾਮ ਧਾਰਮਿਕ ਸੰਸਥਾਵਾਂ ਨੂੰ ਕਰ ਰਿਹਾ ਹੈ ਕੁਝ ਕੁ ਕੁਝ ਕੁ ਖੁਲਾਸਾ ਇਸ ਪ੍ਰਕਾਰ ਹੈ ਇੱਕ ਵਿਗਿਆਨੀ ਨੇ 303 ਬੋਰ ਦੀ ਰਾਈਫਲ ਬਣਾਈ ਦੂਸਰੇ ਦੇਸ਼ ਦੇ ਵਿਗਿਆਨੀ ਨੇ ਐਸਐਲਆਰ ਬਣਾ ਦਿੱਤੀ ਇਸ ਨੂੰ ਕੱਟਣ ਲਈ ਦੂਸਰੇ ਵਿਗਿਆਨੀ ਨੇ Sten gun Bren gun machine gun ਬਣਾ ਦਿੱਤੀ ਰੂਸ ਦੇ ਵਿਗਿਆਨੀ ਨੇ ਪਹਿਲਾਂ AK-47 ਫਿਰ AK-56 ਬਣਾ ਧਰੀ ਜਰਮਨ ਵਿਗਿਆਨੀਆਂ ਨੇ ਐਟਮ ਬੰਬ ਬਣਾ ਐਟਮ ਬੰਬ ਬਣਾਇਆ ਤਾਂ ਅਮਰੀਕਾ ਦੇ ਵਿਗਿਆਨੀਆਂ ਨੇ ਹਾਈਡਰੋਜਨ ਬੰਬ ਬਣਾ ਦਿੱਤਾ ਅਤੇ ਦੂਸਰੇ ਦੇਸ਼ ਦੇ ਵਿਗਿਆਨੀ ਨੇ ਕੈਮੀਕਲ ਬੰਬ ਬਣਾ ਧਰੇ ਇੰਗਲੈਂਡ ਦੇ ਵਿਗਿਆਨੀ ਨੇ ਚਰਚਲ ਟੈਂਕ ਬਣਾਇਆ ਇਸ ਨੂੰ ਰੋਕਣ ਲਈ ਅਮਰੀਕਾ ਨੇ ਪੈਟਨ ਟੈਂਕ ਬਣਾ ਦਿੱਤਾ ਪਹਿਲਾਂ ਟੈਂਕ ਦੀ ਤੋਪ ਬਣੀ ਪਹਿਲਾਂ ਟੈਂਕ ਦੀ ਤੋਪ ਛੋਟੀ ਬਣੀ ਫਿਰ ਬਣਦੀ ਬਣਦੀ ਬੋਫੋਰਸ ਤੱਕ ਪਹੁੰਚ ਗਏ ਹੁਣ ਅੱਗੇ ਖੋਜ ਹੋ ਰਹੀ ਹੈ ਮਿਸ਼ਨਰੀ ਕਾਲਜ ਵਾਲਿਆਂ ਦੀ ਇੱਕ ਦੂਸਰੇ ਵੱਲ ਕੱਢੀਆਂ ਤਲਵਾਰਾਂ ਸਭਰਾ ਨੂੰ ਕਿਉਂ ਨਹੀਂ ਦਿਖਦੀਆਂ ਮਿਸ਼ਨਰੀ ਕਾਲਜ ਦਵਜਦੀ ਕਲਾ ਪੂਰੇ ਦਸ਼ਮ ਗ੍ਰੰਥ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਣ ਵਾਲਾ ਆਖਦਾ ਹੈ ਪਰ ਸਿੱਖ ਮਿਸ਼ਨਰੀ ਕਾਲਜ ਕੂਚਾ ਫੀਡਗੰਜ ਲੁਧਿਆਣੇ ਦੇ ਛਾਪੇ ਗੁਟਕਿਆਂ ਵਿੱਚ ਦਸ਼ਮ ਗ੍ਰੰਥ ਦੀਆਂ ਬਾਣੀਆਂ ਦਰਜ ਹਨ ਅਤੇ ਕਬੇਬਾਜ਼ ਬੇਨਤੀ ਚੌਪਈ ਦਰਜ ਹੈ ਦਿੱਲੀ ਵਾਲੇ ਜਾਪ ਸਾਹਿਬ ਅਤੇ ਸਵਈਏ ਖੰਡਾ ਪਹੁਲ ਲਈ ਪੜ੍ਹਦੇ ਹਨ ਪਰ ਚੌਪਈ ਪ੍ਰਣਵੋ ਆਦ ਇਕੰਕਾਰਾ ਵਾਲੀ ਪੜ੍ਹਦੇ ਹਨ ਮਿਸ਼ਨਰੀ ਕਾਲਜ ਜਵੱਦੀ ਕਲਾਂ ਦਾ ਸਪੋਕਸਮੈਨ ਇੰਦਰ ਸਿੰਘ ਘੱਗਾ ਅਤੇ ਸਭਰਾ ਨੇ ਜਦ ਆ ਅੰਮ੍ਰਿਤ ਛਕਿਆ ਆਪ ਤਾਂ ਦਸਮ ਗ੍ਰੰਥ ਦੀਆਂ ਬਾਣੀਆਂ ਨਾਲ ਤਿਆਰ ਕੀਤੀ ਖੰਡਾ ਪਹੁਲ ਲਿੱਤੀ ਪਰ ਹੁਣ ਇਹ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਤਿਆਰ ਕੀਤੀ ਖੰਡਾ ਪਾਹੁਲ ਛਕਣ ਦਾ ਕੋ ਪ੍ਰਚਾਰ ਕਰ ਰਹੇ ਹਨ ਮਿਸ਼ਨਰੀ ਕਾਲਜ ਕੂਚਾ ਫੀਲਡਗੰਜ ਵਾਲੇ ਹੁਣ ਤੱਕ ਪੰਜਾਂ ਪਿਆਰਿਆਂ ਵਿੱਚ ਮਰਦਾਂ ਨੂੰ ਸ਼ਾਮਲ ਕਰਦੇ ਰਹੇ ਪਰ ਮਿਸ਼ਨਰੀ ਕਾਲਜ ਦਿੱਲੀ ਪੰਜਾਂ ਪਿਆਰਿਆਂ ਵਿੱਚ ਬੀਬੀਆਂ ਨੂੰ ਸ਼ਾਮਲ ਕਰਨਾ ਲਾਜ਼ਮੀ ਮੰਨਦੇ ਹਨ ਬਾਕੀ ਸਾਰੇ ਮਿਸ਼ਨਰੀ ਕਾਲਜ ਵਾਲੇ ਆਨੰਦ ਕਾਰਨ ਦੀਆਂ ਲਾਵਾਂ ਵੇਲੇ ਮੁੰਡੇ ਨੂੰ ਅੱਗੇ ਲਾ ਕੇ ਲਾਵਾਂ ਪੜ੍ਹਦੇ ਹਨ ਪਰ ਦਿੱਲੀ ਵਾਲੇ ਆਖਦੇ ਹਨ ਕਿ ਸਿੱਖ ਧਰਮ ਵਿੱਚ ਔਰਤ ਮਰਦ ਦੇ ਹੱਕ ਬਰਾਬਰ ਹਨ ਇਸ ਲਈ ਪੱਲਾ ਫੜਾਉਣ ਲਈ ਰਸਮ ਗਲਤ ਹੈ ਅਤੇ ਲਾਵਾਂ ਵੇਲੇ ਦੋ ਲਾਵਾਂ ਲਈ ਮੁੰਡਾ ਅੱਗੇ ਹੋਵੇ ਅਤੇ ਦੋ ਲਾਵਾਂ ਲਈ ਲੜਕੀ ਅੱਗੇ ਹੋਵੇ ਅਜਿਹਾ ਇੱਕ ਆਨੰਦ ਕਾਰਜ ਇਹਨਾਂ ਨੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿੱਚ ਕੀਤਾ ਹੈ ਜਿਸ ਦੀ ਜਵਾਬ ਤਲਬੀ ਅਕਾਲ ਤਖਤ ਤੇ ਹੋਣ ਨਾਲ ਸਰਨਾ ਸਾਹਿਬ ਨੂੰ ਮਾਫੀ ਮੰਗਣੀ ਪਈ ਸੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਚਲਾਏ ਜਾ ਰਹੇ ਮਿਸ਼ਨਰੀ ਕਾਲਜ ਵਿੱਚ ਵਿਦਿਆਰਥੀਆਂ ਨੇ ਵੱਧ ਇੰਤਜ਼ਾਮੀ ਅਤੇ ਹੋਰ ਮਾਇਕ ਵਿਵਾਦ ਤੋਂ ਹੜਤਾਲ ਕਰਨ ਦੀ ਖਬਰ ਅਖਬਾਰਾਂ ਵਿੱਚ ਆ ਚੁੱਕੀ ਹੈ ਕਮਿਊਨਿਸਟ ਪਾਰਟੀ ਦੀਆਂ ਵੰਡੀਆਂ ਸੀਪੀਆਈ ਅਤੇ ਸੀਪੀਐਮ ਕਾਮਰੇਡ ਸਭਰਾ ਨੂੰ ਕਿਉਂ ਨਹੀਂ ਦਿਖਦੀਆਂ ਅਤੇ ਟ੍ਰੇਡ ਯੂਨੀਅਨਾਂ ਦੀਆਂ ਆਪਸ ਵਿੱਚ ਖੂਨੀ ਝੜਪਾਂ ਇਹ ਕਿਵੇਂ ਹਜਮ ਕਰਦਾ ਹੈ ਸਿੱਖ ਮਿਸ਼ਨਰੀ ਕਾਲਜ ਕੂਚਾ ਫੀਲਡਗੰਜ ਲੁਧਿਆਣਾ ਦੀ ਬ੍ਰਾਂਚ ਪਟਿਆਲੇ ਖੁੱਲੀ ਸੀ ਜਿਸ ਦੇ ਕਰਤਾ ਧਰਤਾ Sardar Harbhajan Singh HP property dealer ਸਨ ਕੁਝ ਦੇਰ ਪਿਛੋਂ ਪੈਸੇ ਦੇ ਲੈਣ ਦੇਣ ਵਿੱਚ ਤਕਰਾਰ ਹੋ ਗਿਆ ਤੇ ਉਹ ਅੱਡ ਹੋ ਗਏ ਅੱਜ ਕੱਲ ਉਹ ਭਾਈ ਲਾਲੋ ਫਾਊਂਡੇਸ਼ਨ ਦੇ ਨਾਂ ਥੱਲੇ ਭਾਈ ਕਨਈਆ ਟਰਸਟ ਦੇ ਮਿਲਵਰਤਨ ਨਾਲ ਭਾਈ ਦੇਦਾਰ ਸਿੰਘ ਜੀ ਗੁਰਮਤ ਪ੍ਰਚਾਰ ਸਭਾ ਕੌਲਾਂ ਵਾਲਾ ਟੋਬਾ ਦੇ ਲਿਖੇ ਟਰੈਕਟ ਛਾਪ ਕੇ ਵੰਡ ਰਹੇ ਹਨ ਅਤੇ ਹੋਰ ਸਰਗਰਮੀਆਂ ਨਿਭਾ ਰਹੇ ਹਨ ਅਮਰੀਕਾ ਦੇ ਵਿਗਿਆਨੀਆਂ ਨੇ ਚੰਦ ਵੱਲ ਰਾਕਟ ਦਾਗਿਆ ਰੂਸ ਦੇ ਵਿਗਿਆਨੀਆਂ ਨੇ ਵੱਡਾ ਰਾਕਟ ਦਾਗ ਦਿੱਤਾ ਇੱਕ ਨੇ ਰਾਕਟ ਰਾਹੀਂ ਕੁੱਤਾ ਭੇਜਿਆ ਦੂਜੇ ਨੇ ਬਾਂਦਰ ਭੇਜਿਆ ਅਖੀਰ ਅਮਰੀਕਾ ਦੇ ਵਿਗਿਆਨੀਆਂ ਨੇ ਆਰਮਸਟ੍ਰਾਂਗ ਭੇਜ ਕੇ ਚੰਦ ਤੇ ਅਮਰੀਕੀ ਝੰਡਾ ਲਹਿਰਾ ਦਿੱਤਾ ਸਾਰੇ ਕਹਿ ਰਹੇ ਹਨ ਅਸੀਂ ਸਰਬੱਤ ਦੇ ਭਲੇ ਲਈ ਇਹ ਖੋਜਾਂ ਕਰਦੇ ਹਾਂ ਪਰ ਸਭ ਨੂੰ ਪਤਾ ਹੈ ਕਿ ਸਾਰੇ ਆਪਣੀਆਂ ਫੌਜੀ ਸਮਰੱਥਾ ਦਾ ਵਿਕਾਸ ਕਰ ਰਹੇ ਹਨ ਤਾਂ ਜੋ ਪਲਾੜ ਵਿੱਚ ਬੈਠ ਕੇ ਸਾਰੀ ਦੁਨੀਆ ਤੇ ਹੁਕਮ ਚਲਾਇਆ ਜਾ ਸਕੇ ਸਭਰਾ ਨੂੰ ਇਹ ਤਲਵਾਰਾਂ ਖਿੱਚੀਆਂ ਨਜ਼ਰ ਕਿਉਂ ਨਹੀਂ ਆਉਂਦੀਆਂ ਕੀ ਕਰੇ ਵਿਚਾਰਾ ਛੋਟਾ ਹੈ ਅਕਲ ਤੇ ਇਲਮ ਸਿਪਾਹੀ ਪੱਧਰ ਤੱਕ ਸੀਮਤ ਹੈ ਪਰ ਆਪਣੀ ਮੂਰਖਤਾ ਨੂੰ ਛਪਾਉਣ ਲਈ ਹੋਛੀਆਂ ਗੱਲਾਂ ਕਰ ਰਿਹਾ ਹੈ ਸੁਖਵਿੰਦਰ ਸਿੰਘ ਸਭਰਾ ਨੇ ਆਪਣੀ 6ਵੀਂ ਕਿਤਾਬ ਦੇ ਪੰਨਾ 28 ਤੇ ਲੇਖ ਦਾ ਹੈਡਿੰਗ ਦਿੱਤਾ ਹੈ ਸਾਧ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸੇ ਸੁਖਵੰਤ ਸਿੰਘ ਸਿੱਧੂ ਦੇ ਨਾਂ ਹੇਠ ਇਸ ਨੇ ਲਿਖਿਆ ਹੈ ਕਿ ਮਾਨਸਾ ਕੈਂਚਿਆਂ ਦੇ ਸਥਿਤ ਡੇਰਾ ਬਾਬਾ ਰਤਨਦਾਸ ਖੂਹ ਵਾਲਾ ਸਾਧ ਦੇ ਡੇਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਸਨ ਇਹ ਸਾਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਨੂੰ ਪਾੜ ਕੇ ਪੁੜੀਆਂ ਬਣਾ ਕੇ ਪੁੱਤਰ ਦੀ ਦਾਤ ਪ੍ਰਾਪਤ ਕਰਨ ਲਈ ਇਸਤਰੀਆਂ ਨੂੰ ਦਿੰਦਾ ਸੀ ਅਤੇ ਡੇਰਾ ਮੁਖੀ ਜੋਗਿੰਦਰ ਦਾਸ ਪਿਛਲੇ ਕਈ ਸਾਲਾਂ ਤੋਂ ਕਰ ਰਿਹਾ ਸੀ ਇੱਕ ਦਿਨ ਇੱਕ ਔਰਤ ਨੇ ਡੇਰਾ ਮੁਖੀ ਡੇਰਾ ਮੁਖੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲਈ ਕਿਹਾ ਪਰ ਉਸਨੇ ਕਿਹਾ ਸਾਥੋਂ ਸਿੱਖਣਿਆਂ ਦੀਆਂ ਕਿਤਾਬਾਂ ਨਹੀਂ ਸਾਮ ਹੁੰਦੀਆਂ ਉਸ ਔਰਤ ਨੇ ਇਹ ਜਾਣਕਾਰੀ ਏਕਨੂਰ ਖਾਲਸਾ ਫੌਜ ਨੂੰ ਦਿੱਤੀ ਜਥੇਬੰਦੀ ਦੇ ਬੰਦਿਆਂ ਨੇ ਜਾ ਕੇ ਰਿਪੋਰਟ ਸਹੀ ਪਾਈ ਸਾਧ ਦੇ ਮਾਫੀ ਮੰਗਣ ਪਿੱਛੋਂ ਚਾਰੇ ਸਰੂਪ ਇੱਕ ਏਕ ਨੂਰ ਖਾਲਸਾ ਫੌਜ ਨੂੰ ਦੇ ਦਿੱਤੇ ਏਕ ਨੂਰ ਫੌਜ ਨੇ ਚਾਰੇ ਸਰੂਪ ਦਮਦਮਾ ਸਾਹਿਬ ਸੁਸ਼ੋਭਿਤ ਕਰਵਾ ਦਿੱਤੇ ਇਸ ਮਾਮਲੇ ਵਿੱਚ ਮੁੱਖ ਸੇਵਾਦਾਰ ਬਲਵੰਤ ਸਿੰਘ ਨੰਦਕਰ ਨੇ ਕਿਹਾ ਕਿ ਉਹ ਸਾਧ ਪ੍ਰਤੀ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਸਾਧ ਸੰਬੰਧੀ ਧਾਰਾ 295 ਤਹਿਤ ਮਾਮਲਾ ਦਰਜ ਕਰਾਉਣ ਲਈ ਲਿਖ ਕੇ ਭੇਜ ਦਿੱਤਾ ਹੈ ਸਭਰਾ ਦੀ ਇਹ ਲਿਖਤ ਪੜ੍ਹ ਕੇ ਮਨ ਵਿੱਚ ਗੰਭੀਰ ਸ਼ੰਕੇ ਪੈਦਾ ਹੋਏ ਜੋ ਇਸ ਤਰ੍ਹਾਂ ਹਨ ਨੰਬਰ 1 ਡੇਰੇ ਵਿੱਚ ਚਾਰ ਸਰੂਪ ਮੌਜੂਦ ਸਨ ਨੰਬਰ 2 ਡੇਰਾ ਮੁਖੀ ਕਈ ਸਾਲਾਂ ਤੋਂ ਪੱਤਰੇ ਪਾੜ ਕੇ ਪੂੜੀਆਂ ਬਣਾ ਕੇ ਇਸਤਰੀਆਂ ਨੂੰ ਮੁੰਡਾ ਹੋਣ ਦੀ ਦਵਾਈ ਦਿੰਦਾ ਰਿਹਾ ਨੰਬਰ 3 ਇਹ ਹੋ ਹੀ ਨਹੀਂ ਸਕਦਾ ਕਿ ਇੱਕ ਦਿਨ ਇੱਕ ਆਦ ਇਸਤਰੀ ਹੀ ਇਸ ਕੰਮ ਲਈ ਆਉਂਦੀ ਹੋਵੇ ਇਸ ਤਰ੍ਹਾਂ ਜ਼ਰੂਰ ਹੈ ਜ਼ਰੂਰ ਹੀ ਇੱਕ ਸਰੂਪ ਦੀ ਸਮਾਪਤੀ ਹੋਣੀ ਚਾਹੀਦੀ ਸੀ ਨੰਬਰ 4 ਕਈ ਸਾਲਾਂ ਤੋਂ ਇਸ ਵਰਤਾਰੇ ਪਿੱਛੋਂ ਫਿਰ ਚਾਰੇ ਸਰੂਪ ਏਕ ਨੂਰ ਖਾਲਸਾ ਹੋਏ ਨੇ ਤਖਤ ਸ੍ਰੀ ਦਮਦਮਾ ਸਾਹਿਬ ਸ਼ੋਭਤ ਕਰ ਦਿੱਤੇ ਨੰਬਰ 5 ਪਾਟੇ ਹੋਏ ਪੱਤਰਿਆਂ ਵਾਲੇ ਸਰੂਪ ਤਖਤ ਸਾਹਿਬ ਸੁਸ਼ੋਭਿਤ ਕਿਸ ਤਰ੍ਹਾਂ ਹੋ ਗਏ ਜਦ ਕਿ ਅਜਿਹਾ ਸਰੂਪ ਗੋਇੰਦਵਾਲ ਸਾਹਿਬ ਸੰਸਕਾਰ ਲਈ ਜਾਣੇ ਚਾਹੀਦੇ ਸਨ ਇਨ੍ਹਾਂ ਗੰਭੀਰ ਸ਼ੰਕਿਆ ਕਾਰਨ ਅਸੀਂ ਪਹਿਲਾਂ ਇਲਾਕੇ ਦੇ ਨਿਵਾਸੀਆਂ ਨਾਲ ਸੰਪਰਕ ਕਰਕੇ ਪਤਾ ਕੀਤਾ ਪਰ ਕਿਤੋਂ ਇਸ ਦੀ ਪੁਸ਼ਟੀ ਨਾ ਹੋਈ ਜਸੇਦਾਰ ਨਰਿੰਜਨ ਸਿੰਘ ਜੀ ਬੈਣੀਵਾਲ ਜੋ ਜਸੇਦਾਰ ਆਨੰਦਗੜ੍ਹ ਜੀ ਨਾਲ ਨਿੱਜੇ ਨਿੱਜੀ ਗੂੜੇ ਸਬੰਧ ਰੱਖਦੇ ਹਨ ਇਸ ਨਾਲ ਇਸ ਬਾਰੇ ਸੰਪਰਕ ਕਰਕੇ ਪੁੱਛਿਆ ਪਰ ਖਬਰ ਝੂਠੀ ਸਾਬਤ ਹੋਈ ਇਸ ਉਪਰੰਤ ਡਾਕਟਰ ਅਨੋਖ ਸਿੰਘ ਬਠਿੰਡਾ ਤੇ ਮੈਂ ਖੁਦ 11 12 ਵੀਹ ਨੂੰ ਦਮਦਮਾ ਸਾਹਿਬ ਜਾ ਕੇ ਜਸੇਦਾਰ ਜੀ ਨੂੰ ਮਿਲੇ ਸ਼ਾਮੀ 4 ਵਜੇ ਦੇ ਕਰੀਬ ਜਸੇਦਾਰ ਜੀ ਮੁੱਖ ਗੇਟ ਤੋਂ ਬਾਹਰ ਸਰਾਂ ਦੇ ਲਾਨ ਵਿੱਚ ਬੈਠੇ ਸਨ ਅਤੇ ਕੁਦਰਤੀ ਏਕਨੂਰ ਖਾਲਸਾ ਫੌਜ ਦੇ ਕਾਰਕੁਨ ਵੀ ਉੱਥੇ ਮੌਜੂਦ ਸੀ ਅਸੀਂ ਸਭਰਾ ਦੀ ਕਿਤਾਬ ਦੇ ਪੰਨੇ ਦੀ photostat copy Jathedar ji ਨੂੰ ਦਿਖਾ ਕੇ ਅਸਲੀਅਤ ਜਾਣਨੀ ਚਾਹੀ ਜਸੇਦਾਰ ਜੀ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਫਿਰ ਉਹਨਾਂ ਉਹ ਕਾਗਜ਼ ਏਕਨੂਰ ਖਾਲਸਾ ਫੌਜ ਦੇ ਕਾਰਕੁਨ ਨੂੰ ਦੇ ਦਿੱਤਾ ਉਹਨਾਂ ਦੱਸਿਆ ਕਿ ਇਹ ਕਿਸੇ ਅਖਬਾਰ ਦੀ ਛਪੀ ਖਬਰ ਹੈ ਸਾਡੀ ਨਹੀਂ ਇਸ ਵਿੱਚੋਂ ਉਹਨਾਂ ਮਾਨਸਾ ਦੇ ਕਿਸੇ ਪੱਤਰਕਾਰ ਨਾਲ ਗੱਲ ਕੀਤੀ ਉਸਨੇ ਵੀ ਇਹ ਜਾਣਕਾਰੀ ਬਾਰੇ ਅਸਮਰਥਾ ਜ਼ਾਹਰ ਕੀਤੀ ਫਿਰ ਉਹਨਾਂ ਤੋਂ ਦੋ ਤਿੰਨ ਵਾਰੀ ਸਾਡੀ ਹਾਜ਼ਰੀ ਵਿੱਚ ਸਭਰਾ ਨਾਲ ਮੋਬਾਈਲ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਾ ਹੋ ਸਕਿਆ ਸਾਰੀ ਸਥਿਤੀ ਨੂੰ ਸਮਝ ਕੇ ਅਸੀਂ ਸਮਝ ਗਏ ਕਿ ਸਭਰਾ ਦੀ ਇਹ ਕਿਤਾਬ ਦੀ ਲਿਖਤ ਬਿਲਕੁਲ ਬੇਬੁਨਿਆਦ ਤੇ ਝੂਠੀ ਹੈ ਪਰ ਸਭਰਾ ਕਹਿੰਦਾ ਹੈ ਕਿ ਸਾਰੀ ਦੁਨੀਆ 'ਚ ਕੇਵਲ ਮੈਂ ਹੀ ਸੱਚਾ ਹਾਂ ਸਭਰਾ ਦੀ 6ਵੀਂ ਕਿਤਾਬ ਦੇ ਪੰਨਾ 119 ਤੇ ਲਿਖਿਆ ਹੈ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਮਾਰਨ ਦੀ ਯੋਜਨਾ ਤਾਂ 80-81 ਵਿੱਚ ਫਰੀਦਕੋਟ ਵਿੱਚ ਹੀ ਬਣਾ ਦਿੱਤੀ ਗਈ ਸੀ ਇਸ ਦੇ ਲੇਖਕ ਡਾਕਟਰ ਹਰਜਿੰਦਰ ਮੀਰ ਸਿੰਘ ਨੇ ਲਿਖਿਆ ਹੈ ਕਿ ਭਾਈ ਸੇਵਾ ਸਿੰਘ ਤਰਮਾਲਾ ਨੇ ਸਿਮਰਜੀਤ ਸਿੰਘ ਮਾਨ ਜੋ ਉਸ ਸਮੇਂ ਜੀਆਰਪੀ ਦੇ ਐਸਐਸਪੀ ਸਨ ਨਾਲ ਮਿਲ ਕੇ ਸੰਤ ਭਿੰਡਰਾਂ ਵਾਲਿਆਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਪਰ ਉਹ ਸਿਰੇ ਨਾ ਚੜ ਸਕੀ ਅਸੀਂ 26 12 2010 ਨੂੰ ਇਸ ਲਿਖਤ ਦੀ ਫੋਟੋਕਾਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੇ ਘਰ ਤਲਾਣੀਆਂ ਵਿੱਚ ਜਾ ਕੇ ਦਿਖਾਈ ਅਤੇ ਸਾਰੀ ਗੱਲ ਦੱਸੀ ਮਾਨ ਸਾਹਿਬ ਸਭ ਪੜ੍ਹ ਕੇ ਰੋਹ ਵਿੱਚ ਆ ਗਏ ਤੇ ਕਹਿਣ ਲੱਗੇ ਕਿ ਇਹ ਲੋਕ ਇੱਥੋਂ ਤੱਕ ਗਿਰ ਸਕਦੇ ਹਨ ਮੈਂ ਕਦੇ ਸੋਚਿਆ ਵੀ ਨਹੀਂ ਸੀ ਮਾਨ ਸਾਹਿਬ ਦੀ ਸੰਤ ਭਿੰਡਰਾਂ ਵਾਲਿਆਂ ਦੀ ਨੇੜਤਾ ਨੂੰ ਸਾਰੀ ਦੁਨੀਆ ਜਾਣਦੀ ਹੈ ਜਿਸ ਤੋਂ ਸਾਬਤ ਹੁੰਦਾ ਕਿ ਸੁਖਵਿੰਦਰ ਸਿੰਘ ਸਭਰਾ ਅਤੇ ਇਸ ਦੀਆਂ ਲਿਖਤਾਂ ਕੂੜਕ ਸੱਤ ਨਾਲ ਭਰੀਆਂ ਹੋਈਆਂ ਹਨ ਇਸੇ ਕਿਤਾਬ ਦੇ ਪੰਨਾ 96 ਤੇ ਲਿਖਿਆ ਹੈ ਨਾਨਕ ਜਿਨ ਕਉ ਸਤਿਗੁਰ ਮਿਲਿਆ ਮਿਲਿਆ ਤਿਨ ਕਾ ਲੇਖਾ ਨਿਬੜਿਆ ਭਾਵ ਜਿਨ੍ਹਾਂ ਗੁਰਸਿੱਖਾਂ ਨੇ ਕੋਈ ਕਰਮਕਾਂਡ ਨਹੀਂ ਅੰਧ ਵਿਸ਼ਵਾਸ ਝੂਠ ਅਪਰਾਧ ਪਖੰਡ ਨਹੀਂ ਕੀਤਾ ਕਿਸੇ ਦੇਹਧਾਰੀ ਦੰਭੀ ਸਾਧ ਸੰਤ ਪਖੰਡੀ ਨੂੰ ਨਹੀਂ ਮੰਨਿਆ ਕੇਵਲ ਤੇ ਕੇਵਲ ਗੁਰੂ ਨਾਨਕ ਦਸਾਂ ਪਾਤਸ਼ਾਹੀਆਂ ਦੀ ਜੋਤ ਬਾਣੀ ਨਿਰੰਕਾਰ ਨੂੰ ਗੁਰੂ ਮਹਾ ਗੁਰੂ ਪਰਮਾਤਮਾ ਸਹੀ ਅਰਥਾਂ ਵਿੱਚ ਮੰਨਿਆ ਹੈ ਉਹਨਾਂ ਦਾ ਲੇਖਾ ਜਿਉਂਦੇ ਜੀ ਨਿਬੜ ਚੁੱਕਾ ਹੈ ਪ੍ਰਭੂ ਦੇ ਪਿਆਰੇ ਕਬੀਰ ਸਾਹਿਬ ਤਾਂ ਕਹਿੰਦੇ ਹਨ ਅਜ ਸੋ ਨਾਵ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ ਪਰ ਆਪਣੇ ਮੂੰਹ ਮੀਆਂ ਮਿੱਠੂ ਕੁਝ ਹੋਰ ਕਹਿੰਦਾ ਹੈ ਫਿਰ ਲੇਖਾ ਦਾ ਧਰਮਰਾਜ ਦੀ ਕਚਹਿਰੀ ਵਿੱਚ ਹੋਣਾ ਹੈ ਜਿੱਥੇ ਬੰਦਾ ਮਰ ਕੇ ਹੀ ਜਾਂਦਾ ਹੈ ਨਾ ਕਿ ਕਾਲਾ ਫਗਾਨਾ ਦੇ ਪਿੰਡ ਵਿੱਚ ਪਰ ਜੋ ਗੱਲ ਘਮਾਵੇ ਨਾ ਤਾਂ ਕਾਮਰੇਡੀ ਕੀ ਹੋਈ ਸਭਰਾ ਦੀ ਇਸ ਲਿਖਤ ਤੋਂ ਸਾਬਤ ਹੁੰਦਾ ਹੈ ਕਿ ਉਹ ਧਰਮਰਾਜ ਅਤੇ ਕਰਮਾਂ ਦੇ ਲੇਖਾ ਜੋਖਾ ਹੋਣ ਨੂੰ ਮੰਨਦਾ ਹੀ ਨਹੀਂ ਪਰ ਇਹੀ ਗੱਲ ਜੇ ਕੋਈ ਹੋਰ ਕਹਿੰਦਾ ਹੈ ਤਾਂ ਇਸ ਦੇ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਫਿਰ ਬ੍ਰਾਹਮਣਵਾਦੀ ਗੱਲ ਬਣ ਜਾਂਦੀ ਹੈ ਇੰਦਰ ਸਿੰਘ ਘੱਗਾ ਆਪਣੀ ਕਿਤਾਬ ਆਵਾ ਗਾਉਣ 84 ਲੱਖ ਜੂਨੀ ਚਿੱਤਰਗੁਪਤ ਅਤੇ ਧਰਮਰਾਜ ਦੀ ਅਸਲੀਅਤ ਇਸ ਵਿੱਚ ਇਸ ਨੂੰ ਬਿਲਕੁਲ ਨਕਾਰਦਾ ਹੈ ਸਭਰਾ ਸੱਚਾ ਕਿ ਘੱਗਾ ਨਿਰਣਾ ਕਿਵੇਂ ਹੋਵੇਗਾ ਗੁਰੂ ਦੇ ਸਿੱਖਾਂ ਲਈ ਤਾਂ ਇਹ ਗੁਰਬਾਣੀ ਦਾ ਉਪਦੇਸ਼ ਠੀਕ ਹੈ ਪਰ ਗੁਰਬਖਸ਼ ਸਿੰਘ ਕਾਲਾ ਫਗਾਨਾ ਜਿਹੜਾ ਨੌਕਰੀ ਵੇਲੇ ਭੀ ਫੇਰੀ ਤੇ ਰਿਸ਼ਵਤ ਲੈਂਦਾ ਰਿਹਾ ਕਚਹਿਰੀਆਂ ਵਿੱਚ ਕੇਸ ਦਰਜ ਹੋਏ ਤੇ ਕਿਵੇਂ ਫਿਰ 68 ਸਾਲ ਦੀ ਉਮਰ ਵਿੱਚ ਗੁਰਦੁਆਰੇ ਦਾ ਗ੍ਰੰਥੀ ਬਣ ਕੇ ਗੁਰਦੁਆਰੇ ਦੇ ਅੰਦਰ ਹੀ ਜਿੱਥੇ ਉਸ ਦੀ ਪਤਨੀ ਅਤੇ ਧੀ ਹਾਜ਼ਰ ਸੀ ਸ਼੍ਰੀਮਤੀ ਭੁੱਲਰ ਨਾਲ ਅਨੈਤਿਕ ਵਿਵਹਾਰ ਕਰਦਾ ਰਿਹਾ ਉਸ ਦਾ ਲੇਖਾ ਨਿਬੜ ਗਿਆ ਅਤੇ ਜਿਉਂਦਾ ਮੁਕਤ ਕਿਵੇਂ ਹੋ ਗਿਆ ਇਹ ਕੌਣ ਦੱਸੇਗਾ ਫਿਰ ਅਜਿਹੇ ਬੰਦੇ ਨੂੰ ਸੱਚਾ ਸੁੱਚਾ ਸਿੱਖ ਅਤੇ ਗੁਰਬਾਣੀ ਅਨੁਸਾਰ ਜੀਵਨ ਜਿਉਣ ਵਾਲਾ ਦੱਸ ਕੇ ਵਕਾਲਤ ਕਰਨ ਵਾਲਾ ਸਭਰਾ ਅਤੇ ਇਸ ਦੇ ਸਾਥੀ ਕਿਸ ਤਰ੍ਹਾਂ ਧਰਮ ਰਾਜ ਦੀ ਕਚਹਿਰੀ ਵਿੱਚੋਂ ਮੁਕਤ ਹੋ ਗਏ ਇਹ ਫੈਸਲਾ ਕੌਣ ਕਰੇਗਾ ਗੁਰਬਾਣੀ ਦਾ ਫਰਮਾਨ ਹੈ ਕਬੀਰ ਚਾਵਲਕਾਰ ਨੇ ਤੁਖ ਕੋ ਮੋਹਲੀ ਲਾਏ ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ ਇਸੇ ਤਰ੍ਹਾਂ ਪੈਰ ਪੈਰ ਤੇ ਝੂਠ ਬੋਲਣ ਵਾਲੇ ਅਤੇ ਹਰ ਥਾਂ ਗੁਰਬਾਣੀ ਦੇ ਗਲਤ ਅਰਥ ਕਰਨ ਕਰਕੇ ਕਾਮਰੇਡੀ ਰੰਗ ਚਾੜਨ ਵਾਲੇ ਸਭਰਾ ਤੇ ਇੰਦਰ ਸਿੰਘ ਘੱਗਾ ਦਾ ਕੀ ਬਣੂਗਾ ਆਪਣੀ ਕਲਮ ਰਾਹੀਂ ਵਿਗਿਆਨੀ ਨੂੰ ਗੁਰੂਆਂ ਅਤੇ ਭਗਤਾਂ ਤੋਂ ਵੱਡਾ ਦਰਸਾਉਣ ਵਾਲਾ ਸਭਰਾ ਕਿੱਥੇ ਜਾਏਗਾ ਆਪਣੀ 6ਵੀਂ ਕਿਤਾਬ ਦੇ ਪੰਨਾ 20 ਉੱਤੇ ਲਿਖਦਾ ਹੈ ਕਾਰ ਸੇਵਾ ਵਾਲੇ ਬਾਬਿਆਂ ਬਾਰੇ ਲਿਖਦਾ ਹੈ ਇਤਿਹਾਸਕ ਯਾਦਾਂ ਇਹਨਾਂ ਨੇ ਸੰਗ ਮਰਮਰ ਵਿੱਚ ਲੁਕੋ ਦਿੱਤੀਆਂ ਹਨ ਸਰਹੰਦ ਸਰਹੰਦ ਦੀਆਂ ਅਸਲ ਕੰਧਾਂ ਇਹਨਾਂ ਢਾ ਦਿੱਤੀਆਂ ਹਨ ਠੰਡਾ ਬੁਰਜ ਵੀ ਇਹਨਾਂ ਨੇ ਕਿਨਾਰੇ ਲਾ ਦਿੱਤਾ ਸਪਸ਼ਟੀਕਰਨ ਇਸ ਸ਼ਖਸ ਨੂੰ ਖਾਲਸਾ ਪੰਥ ਦੇ ਇਤਿਹਾਸ ਬਾਰੇ ਕੁਝ ਵੀ ਪਤਾ ਨਹੀਂ ਹੈ ਇਤਿਹਾਸ ਗਵਾਹ ਹੈ ਕਿ ਸਾਹਿਬਜ਼ਾਦਿਆਂ ਦੇ ਮੋਢਿਆਂ ਤੋਂ ਉੱਪਰ ਹੁੰਦੇ ਸਾਰ ਕੰਧ ਡਿੱਗ ਪਈ ਸੀ ਇਸ ਲਈ ਅਗਲੇ ਦਿਨ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਸਮਾਣਾ ਦੇ ਜਲਾਦਾਂ ਨੇ ਛੁਰੇ ਨਾਲ ਸ਼ਹੀਦ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਕਿਲਾ ਮੌਜੂਦ ਰਿਹਾ ਮਿਸਲਾਂ ਵੇਲੇ ਵੱਡੂ ਵੱਡੇ ਘੱਲੂਕਾਰੇ ਪਿੱਛੋਂ ਜਦ ਪੰਥ ਨੇ ਜੈਨ ਖਾਨ ਸੂਬੇਦਾਰ ਨੂੰ ਮਾਰ ਕੇ ਪੂਰਨ ਤੌਰ ਤੇ ਸਰਹੰਦ ਤੇ ਕਬਜ਼ਾ ਕਰ ਲਿਆ ਤਾਂ ਮਿਸਲਦਾਰ ਸਿੱਖ ਸਰਦਾਰਾਂ ਨੇ ਕਿਲੇ ਨੂੰ ਤਹਿਸ-ਨਹਿਸ ਕਰਕੇ ਗਧਿਆਂ ਨਾਲ ਹੱਲ ਇੱਥੇ ਚਲਾਇਆ ਫਿਰ ਕੰਧਾਂ ਕਿੱਥੇ ਰਹਿਣੀਆਂ ਸਨ ਪੂਰਾ ਹਾਲ ਜਾਣਨ ਲਈ ਦੇਖੋ ਸ੍ਰੀ ਗੁਰੂ ਪੰਥ ਪ੍ਰਕਾਸ਼ ਕ੍ਰਿਤ ਭਾਈ ਰਤਨ ਸਿੰਘ ਜੀ ਭੰਗੂ ਮੱਸੇ ਰੰਗੜ ਨੂੰ ਸੋਧਣ ਵਾਲੇ ਮਹਿਤਾਬ ਸਿੰਘ ਦਾ ਪੋਤਾ ਕਾਰ ਸੇਵਾ ਦੇ ਬਾਬਿਆਂ ਦੀ ਕਾਰ ਸੇਵਾ ਤੋਂ ਪਹਿਲਾਂ ਹੀ ਇੱਥੇ ਕੋਈ ਦੀਵਾਰ ਨਹੀਂ ਸੀ ਜਿੱਥੇ ਹੁਣ ਪ੍ਰਕਾਸ਼ ਅਸਥਾਨ ਹੈ ਇੱਥੇ ਕੇਵਲ ਤਕਰੀਬਨ 20 ਬਾਈ 20 ਦਾ ਹਾਲ ਕਮਰਾ ਅਤੇ ਚਾਰੇ ਪਾਸੇ ਵਰਾਂਡਾ ਅਸੀਂ ਆਪ ਦੇਖਿਆ ਹੈ ਜਿੱਥੇ ਬਾਹਰ ਨਿਸ਼ਾਨ ਸਾਹਿਬ ਹਨ ਇੱਥੇ ਸੇਵਾਦਾਰਾਂ ਲਈ ਰਹਿائشੀ ਕਮਰੇ ਹੁੰਦੇ ਸਨ ਅਤੇ ਨਾਲ ਹੀ ਇੱਕ ਵੱਡਾ ਥੇ ਸੀ ਅਤੇ ਜਿੱਥੇ ਅੱਜਕੱਲ ਅੱਜਕੱਲ ਬਾਹਰ ਦੇਗ ਵਰਤਾਉਂਦੇ ਹਨ